ਦੋਹਰਾ ਦੇਸਤ ਪੀਸਾ ਕੇ ਰਹੈ ਆਠ ਚੋਟੀ ਨਾਰੇ ਰਹਿਣ ਦਿਵਸ ਚੋਰੀ ਕਰੈ ਸਕੈ ਨਾ ਕੋ ਵਿਚਾਰੇ ਚਿਤਰਮਤੀ ਤਸਕਰ ਕੁਆਰੀ ਦ્વੈ ਤਿਨ ਕੀ ਸਿਰਧਾਰ ਮਾਰਗ ਮੈਂ ਸਥਿਤ ਰਹੈ ਕਾਵਹਿ ਲੋਗ ਹਜ਼ਾਰ ਨਾਰਾਇਣ ਦਾ ਮੋਦਰਪਨ ਬਿੰਦਰਾ ਬਨੈ ਉਚਾਰੀ ਸੁਨ ਤੇ ਐਸੇ ਤ੍ਰਿਆ ਸਭ ਹੀ ਜਾਏ ਵਿਚਾਰ ਨਾਰਾਇਣ ਨਰ ਆਇਓ ਦਾਮੋਦਰ ਦਾ ਮੰਗ ਬਿੰਦਰਾ ਬਨ ਲੈ ਜਾਏ ਬਨ ਮਾਰੋ ਜਾਹੇ ਨਿਸੰਗ ਚੌਪਈ ਜਬ ਅਬਲਾ ਐਸੇ ਸੁਨ ਪਾਵੈ ਤਾ ਨਰਕੋ ਬਨ ਮੈਂ ਲੈ ਜਾਵੈ ਫਾਂਸੀ ਢਾਰ ਪ੍ਰਥਮ ਤੇ ਘਾਵੈ ਤਾਂ ਪਾਛੇ ਤਿਹ ਦਰਬ ਚੁਰਾਵੈ ਆਵਤ ਏਕ ਨਾਰ ਤਹ ਭਈ ਫਾਂਸੀ ਢਾਰ ਤਿਸੂ ਕੋ ਲਈ ਤਾਵੇ ਅਬਲਾ ਤਿਨ ਬਚਨ ਉਚਾਰੇ ਸੋ ਮੈਂ ਕਾਹਤ ਹਉ ਤੀਰ ਤਿਹਾਰੇ ਅੜਿਲ ਕਿਹ ਨਿਮਿਤ ਮੋਇ ਮਾਰੋ ਅਤ ਤਨ ਦੇਤ ਹੋ ਤੁਮਰੋ ਕਛੂ ਨਾ ਦਰਬ ਚੁਰਾਏ ਨੇਤ ਹੋ ਸਰਖਤ ਹਮ ਹੰਤੇ ਲਿਓ ਲਿਖਾਏ ਕੈ ਹੋ ਸਦਨ ਸਹਿ ਸਭ ਲਿਓ ਖਜ਼ਾਨੋ ਜਾਏ ਕੈ ਜੋ ਤੁਮ ਫਾਂਸੀ ਡਾਰ ਬੈ ਮੋਇ ਘਾਏ ਹੋ ਜੋ ਤਨ ਹਮਰੇ ਪਾਸ ਬਹਿ ਤੁਮ ਪਾਏ ਹੋ ਸਰਖਤ ਕਿਉ ਨਾ ਲਿਖਾਏ ਮੰਗਾਇਨ ਦੀਜੀਐ ਹੋ ਧਾਮ ਸਹਿ ਸਭ ਜਾਏ ਖਜ਼ਾਨੋ ਲੀਜੀਐ ਦੋਹਰਾ ਚਿੰਤ ਕਰੀ ਇਸ ਤ੍ਰਿਣ ਜੋ ਹਮ ਲੈ ਹੈ ਇਹ ਤਨ ਘਾਏ ਤਾਂ ਕੋ ਦਰਬ ਕਰ ਆਏ ਹੈ ਮਾਂ ਕੋ ਲਿਓ ਨਾ ਜਾਏ ਤਾਂ ਤੇ ਅਬੈ ਮੰਗਾਇ ਕੈ ਸਰਖਤ ਲਿਓ ਲਿਖਾਏ ਤਾਮ ਸਹਿਤ ਜਾ ਕਉ ਦਰਬ ਲਿਹੇ ਸਾਹਰ ਮੈਂ ਜਾਏ ਅੜਿਲ ਸਰਖਤ ਲਿਓ ਲਿਖਾਏ ਸੋ ਤੁਰਤ ਮੰਗਾਇ ਕੈ ਇਹ ਤ੍ਰਿਆ ਤਿਨ ਤਾ ਮੈਂ ਲਿਖਿਓ ਰਸਾਇ ਕੈ ਮੋਏ ਏਕਲੋ ਜਾਨ ਫਾਂਸ ਕਰ ਡਾਰ ਕਰ ਹੋਰ ਸਖਤ ਲਿਓ ਲਿਖਾਏ ਬਸਤਰ ਧਨ ਮੋਹ ਹਾਰੇ ਚਾਉ ਪਈ ਤਾ ਕੋ ਛੋਰ ਫਾਂਸ ਦੇ ਦਿਓ ਆਪ ਨਗਰ ਕੋ ਮਾਰਗ ਲਿਓ ਜਬ ਸਰਖਤ ਕਾਜ ਇਹ ਨਿਹਾਰਿਓ ਤਿਨ ਕੋ ਚੌਕ ਚਾਂਦਨੀ ਮਾਰਿਓ ਦੋਹਰਾ ਤੁੰਦ ਕਲਾ ਤਬ ਮਨ ਵਿਖੈ ਐਸੋ ਚਿਤ ਬਨਾਏ ਪ੍ਰਾਣ ਰਾਖ ਤਨ ਰਾਖਿਓ ਉਨ ਇਸਤਰੀਨ ਕੋ ਘਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 162ਵਾਂ ਚਰਿਤ੍ਰ ਸਮਾਪਤ ਮਸਤ ਸੋ ਮਸਤੇ ਅਪਜੂ ਦੋਹਰਾ ਗਵਾਰੀਏ ਗੜਮੋਰ ਹੈ ਪੱਦਰ ਸੈਣ ਨਿਰਪ ਨਾਮ ਜਾ ਕੋ ਜੀਵ ਜਗਤਰ ਕੇ ਜਬਤ ਆਠੂ ਜਾਮ ਚਉਪਈ ਵਿਜੈ ਕੁਰਤਾ ਕੀ ਵਰਨਾਰੀ ਨਿਜ ਹਾਥਨ ਵਿਦ ਜਨਕ ਸਵਾਰੀ ਅਪਰਮਾਨ ਤੇ ਪ੍ਰਭਾ ਵਿਰਾਜੈ ਜਾ ਕੋ ਨਿਰਖ ਚੰਦਰਮਾ ਲਾਜੈ ਦੋਹਰਾ ਪਦਰ ਸੈਣ ਰਪੇਕ ਦਿਨ ਖੇਲਣ ਚੜਿਓ ਸਿਕਾਰ ਜਾਨ ਬੈਰੀਆਂ ਘਾਤ ਤੇ ਤਾ ਕਉ ਦਿਓ ਸੰਘਾਰ ਚਉਪਈ ਚੱਲੀ ਖਬਰ ਰਾਣੀ ਪਹਿ ਆਈ ਰਾਜਾ ਹਨੇ ਬੈਰੀਆਂ ਜਾਈ ਤਬ ਰਾਣੀ ਮਨ ਮੰਤਰ ਵਿਚਾਰਿਓ ਸੋ ਮੈਂ ਚਉਪਈ ਮੋ ਕਹਿ ਡਾਰਿਓ ਸੁਤ ਬਾਲਕ ਹਮਰੋ ਬਿਦ ਕੀਨੋ ਨਾਥ ਮਾਰਗ ਸੁਰਪੁਰ ਕੋ ਲੀਨੋ ਤਾਤੇ ਇਹ ਚਰਿਤ੍ਰ ਵਿਚਾਰੋ ਛਲ ਕਰ ਤਿਨ ਬੈਰਨ ਕੋ ਮਾਰੋ ਲਿਖ ਪਤਰੀ ਤਿਨ ਤੀਰ ਪਠਾਈ ਨਿਰਪਜੋ ਕਰੀ ਤੈਸੀਐ ਪਾਈ ਸੂਰਜ ਕਲਾ ਦੁਹਿਤਾ ਕੋ ਲੀਜੈ ਹਮ ਸਭ ਕੀ ਪ੍ਰਤਿਪਾਰਾ ਕੀਜੈ ਪਤਰੀ ਬਾਜ ਫੂਲ ਜੜ ਗਏ ਜੋਰ ਬਰਾਤ ਹੈ ਆਵਤ ਭੈ ਜਬ ਹੀ ਭੱਦਰ ਸਿੰਘਪੁਰ ਆਏ ਤਬ ਰਾਣੀ ਜੋ ਬਚਨ ਸੁਨਾਏ ਏਕ ਏਕ ਸਾਉ ਹਿਆ ਆਵਹਿ ਹਮ ਤੇ ਪਾਪ ਪੁਜਾਵਤ ਜਾਵਹਿ ਤਾ ਪਾਛੇ ਆਪੁ ਨਿਰਪਿਆਵੈ ਸੂਰਜ ਕਲਾ ਕੋ ਲੈ ਘਰ ਜਾਵੈ हमरे धाम रीते परी ताते जा दूर न करी एक एक जोधा प्रथमाव है ता पाछे राजा कौल्याव है एक एक साऊ तहा आयो डार डार फांसी त्रेकायो एक संघार डार कर दीजै दूसर को यो ही बद कीजै सब सूरन को प्रथम संगार्यो मार पोहरन भीतर डार्यो ਤਾ ਪਾਛੇ ਨਿਰਪ ਬੋਲ ਪਠਾਇਓ ਰਾਣੀ ਡਾਰ ਫਾਂਸ ਘਰ ਘਾਇਓ ਦੋਹਰਾ ਸਭ ਸੂਰਾ ਪ੍ਰਥਮੇ ਹਨੇ ਬਹੁ ਨਿਰਪਤ ਕਉ ਕੂਟ ਜੋ ਲਸਕਰ ਬਾਕੀ ਬਚਿਓ ਸੋ ਸਭ ਲੀਨੋ ਲੂਟ ਸਭ ਬੈਰਨ ਕਉ ਕਾਇ ਕੈ ਸੁਤ ਕੋ ਰਾਜ ਬਿਠਾਇ ਮੁਨ ਪਦ ਕੇ ਫੈਟਾ ਭਏ ਜਰੀ ਮਰਦੰਗ ਬਜਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 163ਵਾਂ ਚਰਿੱਤਰ ਸਮਾਪਤ ਮਸਤ ਸਭ ਮਸਤ ਅਪਜੂ ਚਾਉ ਚੌਪਈ ਉਦੈਪੁਰੀ ਖੁਰਰਮ ਕੀ ਨਾਰੀ ਹਜ਼ਰਤ ਕਉ ਪ੍ਰਾਨ ਤੇ ਪਿਆਰੀ ਮੁਖ ਸੂਖਤ ਜੀ ਜੀ ਤਿਹ ਕਰਤੇ ਅੰਤ ਨ ਲਖੇ ਤਮਨ ਕੇ ਡਰਤੇ ਬੇਗਮ ਬਾਗ ਏਕ ਦਿਨ ਚੱਲੀ ਸੋਹਰਾ ਸਤ ਲੀਨੋ ਸੰਗ ਅਲੀ ਸੁੰਦਰ ਨਰ ਇਕ ਪੇਖਤ ਭਈ ਤ੍ਰਿਏ ਕੋ ਪੂਰ ਸਕਲ ਸੁਧ ਗਈ ਦੋਹਰਾ ਜੋਬਨ ਕੁਰ ਸਖੀ ਉਤੀ ਲੀਨੀ ਨਿਟ ਬੁਲਾਏ ਉਦੈਪੁਰੀ ਤਾ ਸੋ ਸਕਲ ਭੇਦ ਕਹਿਓ ਸਮਝਾਏ ਸੋਈਆ ਕੌਣ ਕਰੋ ਨਹਿ ਛਾਇ ਜਹਾਨ ਕੀ ਧਾਮ ਜਿਤੋ ਤਨ ਹੈ ਸੋ ਲੁਟਾਉ ਅੰਬਰ ਫਾਰ ਦਿਗੰਬਰ ਵੈ ਕਰ ਚੰਦਨ ਤਾਰ ਵਿਭੂਤ ਚੜਾਉ ਕਾਸੋ ਕਹੋ ਨਹਿ ਤੂ ਹਮਰੋ ਕੋ ਜੀ ਕੀ ਬ੍ਰਥਾ ਕਹਤਾ ਹੈ ਸੁਨਾਉ ਪੰਖ ਦੈ ਬਿਦ ਤੂੰ ਲਖ ਮੋਕਾ ਪ੍ਰੀਤਮ ਕੋ ਉਡ ਕੈ ਮਿਲ ਆਉਂ ਪ੍ਰੀਤ ਕਰੀ ਤਿਹ ਸੋ ਕੇ ਕਾਜ ਸੋ ਮੀਤ ਕੇ ਕਾਜ ਜੋ ਮੀਤ ਨਾ ਆਵੇ ਪੀਰ ਕਹੈ ਆਪਣੇ ਚਿਤ ਮੈਂ ਉਹ ਪੀਰ ਕੋ ਪੀਰ ਕੇ ਨੀਰ 부ਝਾਵੇ ਹਉ ਅਟਕੀ ਮਨ ਭਾਵਨ ਸੋ ਮੋਹਿ ਕੈਸੀਐ ਬਾਤ ਕੋ ਕਹਿ ਜਾਵੇ ਹਉ ਹੋ ਦਾਸਨ ਦਾਸ ਸਖੀ ਮੋਹਿ ਜੋ ਕੋ ਪ੍ਰੀਤਮ ਆਨ ਮਿਲਾਵੇ ਜੋ ਸਖੀ ਕਾਜ ਕਰੈ ਹਮਰੋ ਤੇ ਭੂਖਨ ਕੀ ਕਜ ਭੂਖ ਨਾ ਆਵੇ ਹੈ ਬਸਤਰ ਅਪਾਰ ਪਰੇ ਘਰ ਸੋ ਸੋ ਹੈ ਬਾਰ ਹਜ਼ਾਰਨ ਲੈ ਹੈ ਮੋਰੀ ਦਸਾ ਅਵਲੋਕ ਕੈ ਸੁੰਦਰੀ ਜਾਣਤ ਹੀ ਹੈ ਮੈਂ ਪਛਤੈ ਹੈ ਕੀਜੈ ਉਪਾਏ ਦੀਜੈ ਬਿਖਿਆਏ ਕੇ ਮੀਤ ਮਿਲਾਏ ਕੇ ਮੋਹ ਨਾ ਪੈ ਹੈ ਐਸੇ ਉਦੈਪੁਰੀ ਕੇ ਮੁਖ ਤੇ ਬਚ ਜੋਬਨ ਕੁਰ ਜਬੈ ਸੁਨ ਪਾਇਓ ਤਾਹੇ ਪਛਾਨ ਪਲੀ ਬਿਦ ਸੋ ਮਨ ਬੀਜ ਵਿਚਾਰ ਇਹ ਠਹਿਰਾਇਓ ਦੇਗ ਮੈਂ ਡਾਰ ਚਲੀ ਤਿਤ ਕੋ ਭਗਵਾਨਨ ਭਾਖ ਪਕਵਾਨ ਲਖਾਇਓ ਸਾਇਤ ਏਕ ਬਿਹਾਨੀ ਨ ਬਾਗ ਮੈਂ ਆਨ ਪਿਆਰੀ ਕੋ ਮੀਤ ਮਿਲਾਇਓ ਦੋਹਰਾ ਉਦੈਪੁਰੀ ਪੀ ਪਾਏ ਤੇ ਚਰਨ ਰਹੀ ਲਵਟਾਏ ਤਾ ਕੋ ਜੋ ਦਾਰਦ ਹੁਤੇ ਛਿਨਮੋ ਦਇਓ ਮਿਟਾਏ ਅੜਿਲ ਗਹਿ ਗਏ ਤਾ ਕੋ ਬਾਲ ਕਰੇ ਚਿਮਟਤ ਪਈ ਲਵਟ ਲਵਟ ਤਾ ਕੇ ਆਸਨ ਕੇ ਤਰ ਗਈ 84 ਆਸਨ ਸਭ ਲੀਏ ਬਨਾਏ ਕੈ ਹੋਵਾਠ ਜਾਮ ਰਤ ਕਰੀ ਹਰਖ ਉਪਜਾਏ ਕੈ ਇੰਦੋਰਾ ਤਰਨ ਪੁਰਖ ਤਰਨੈ ਤ੍ਰਿਆ ਤ੍ਰਿਤਿਆ ਚੰਦਰ ਕੀ ਜਾਉਨ ਲਵਟ ਲਵਟ ਕਰ ਰਤ ਕਰੈ ਤਿਨ ਤੇ ਹਾਰੈ ਕੌਣ ਅੜਿਲ ਕੋਕ ਸਾਰ ਕੇ ਮੁਖ ਤੇ ਮਤਨੂ ਚਾਰਹੀ ਭਾਂਤ ਭਾਂਤ ਉਪਬਨ ਕੀ ਪ੍ਰਭਾ ਨਿਹਾਰਹੀ 84 ਆਸਨ ਸਭ ਕਰੇ ਬਨਾਏ ਕਰ ਹੋ ਭਾਂਤ ਭਾਂਤ ਰਤ ਕਰੀ ਕਰੇ ਲਵਟਾਏ ਕਰ ਦੋਹਰਾ ਚੌਰਾਸੀ ਆਸਨ ਲੈ ਭਾਂਤ ਭਾਂਤ ਲਵਟਾਏ ਚਤੁਰ ਚਤੁਰ ਇਹ ਭਾਵੀ ਛਿਨਕ ਨਾ ਛੋਰਿਓ ਜਾਏ ਚਉਪਈ ਤਾ ਕੀ ਤ੍ਰਿਆ ਭੇਦ ਸੁਨ ਪਾਇਓ ਉਦੈਪੁਰੀ ਮੋਹ ਪਥੇ ਬੁਲਾਇਓ ਭਾਂਤ ਭਾਂਤ ਤਾ ਸੋਰਦ ਕਰੀ ਮੋਹ ਤੇ ਜਾਤ ਬਾਤ ਨਹਿ ਜਰੀ ਛਾਏ ਜਹਾਂ ਪੈ ਅਬੈ ਪੁਕਾਰੋ ਛਿਨ ਮੈਂ ਤੁਮੈ ਖੁਆਰ ਕਰ ਡਾਰੋ ਯੋ ਕੈ ਬੈਨ ਜਾਤ ਬੀਤਾ ਹਾਂ ਹਜਰਤ ਰੰਗ ਮਹਲ ਮਹਿ ਜਾਹਾਂ ਉਦੈਪੁਰੀ ਤੇ ਸੰਗ ਲਿਆਈ ਤਬ ਲਵਰਾਰ ਪੁਕਾਰ ਸੁਨਾਈ ਛਾਏ ਜਹਾਂ ਤਬ ਵਚਨ ਉਚਾਰੇ ਕਮਨ ਕਰਤ ਇਹ ਸ਼ੋਰ ਦੁਆਰੇ ਦੋਹਰਾ ਉਦੈਪੁਰੀ ਤਬ ਯਉ ਕਹਿਓ ਸਮਝ ਚਿਤ ਕੈ ਮਾਹੇ ਸਤੀ ਪਇਓ ਚਾਹਤ ਤ੍ਰਿਆ ਹੂਣ ਦੇਤ ਇਹ ਨਾਹੇ ਚਉਪਈ ਤਬ ਹਜ਼ਰਤ ਇਹ ਭਾਂਤ ਉਚਾਰੋ ਯਾ ਕੋ ਮਨਾ ਕਰੋ ਜਿਨ ਜਾਰੋ ਤ੍ਰਿਏ ਜਨ ਸੰਗ ਅਮਿਤ ਕਰ ਦਏ ਤਾ ਕਹਾ ਪਕਰ ਜਰਾਵਤ ਪਏ ਦੋਹਰਾ ਅਤ ਰਤ ਤਾਸੋ ਮਾਨ ਕੈ ਸੰਗ ਪਿਆਰ ਵਹਿ ਲਿਆਏ ਹਜਰਤ ਕੋਏ ਛਲ ਛਲਿਓ ਸਭ ਤਹਿ ਦਿਓ ਜਰਾਏ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂ ਮੰਤਰੀ ਸੰਵਾਦੇ 164ਵਾਂ ਚਰਿਤ੍ਰ ਸਮਾਪਤ ਮਸਤ ਸੋ ਮਸਤੇ ਅਪਜੂ ਦੋਹਰਾ ਹਿੰਗਲਾ ਜਗਮਾਤ ਕੇ ਰਹਿ ਦੇਹ ਰੋਏਕ ਜਾਏ ਜਗਤ ਕੇ ਜੀਵ ਸਭ ਬੰਦਤ ਆਨ ਅਨੇਕ ਚਉਪਈ ਸਿੰਘ ਬਚਿੱਤਰ ਤਹਾਂ ਕੋ ਨਿਰਪ ਬਰ ਭਾਂਤ ਪਾਂਤ ਕੋ ਧਨ ਤਾ ਕੇ ਘਰ ਭਾਂਨ ਕਲਾ ਤੇ ਤ੍ਰਿਆ ਪਣਜੈ ਤਾਂ ਕੇ ਕੋ ਤ੍ਰਿਏ ਤੁਲ ਕੀਜੈ ਦਿਜਬਰ ਸਿੰਘ ਏਕ ਦਿਜਤਾ ਕੇ ਭੇਸਤ ਕਲਾ ਅਵਲਾ ਗ੍ਰਹਿ ਕੇ ਸਾਤ ਪੂਤ ਸੁੰਦਰ ਤੇ ਘਰ ਮੈਂ ਕੋਵਿਦ ਸਭ ਹੀ ਰਹਾਤ ਹੁਨਰ ਮੈਂ ਦੋਹਰਾ ਤਹਾਂ ਪਵਾਨੀ ਕੋ ਪਵਨ ਜਾਹਿਰ ਸਕਲ ਜਹਾਨ ਦੇਸ ਦੇਸ ਕੇ ਏਸ ਜਿਹੇ ਸੀਸ ਝੁਕਾਵ ਆਨ ਅੜਿਲ ਅਤ ਸੁੰਦਰ ਮਠ ਉੱਚੀ ਤੁਜਾ ਹੀ ਨਿਰਖ ਦਿਵਤਤਾ ਤਾਹੇ ਸੋ ਦਾਮ ਹੀ ਦੇਸ ਦੇਸ ਕੇ ਏਸ ਤਹਾਂ ਚਲ ਆਵਹੀ ਹੋ ਜਾਨ ਸਿਵਾ ਕੋ ਭਵਨ ਸਦਾ ਸਿਰ ਨਿਆਵਹੀ ਦੋਹਰਾ ਜੋ ਇੱਛਾ ਕੋ ਕਰੈ ਸੋ ਸਭ ਪੂਰਨ ਹੋਏ ਪ੍ਰਗਟ ਬਾਤ ਸਭ ਜਗਤ ਇਹ ਜਾਣਤ ਹੈ ਸਭ ਕੋਏ ਚਉਪਈ ਏਕ ਦਿਵਸ ਐਸੋ ਤਹ ਭਇਓ ਅਥਿਓ ਸੂਰ ਚੰਦਰ ਪ੍ਰਗਟਾਇਓ ਅਕਸ ਮਾਤਰ ਬਾਣੀ ਤੇ ਭਈ ਸੋ ਦਿਜਬਰ ਸ਼ਰਮਨਨ ਸੁਣ ਲਈ ਪ੍ਰਾਤ ਪੈ ਰਾਜਾ ਇਹ ਮਰ ਹੈ ਕੋਟ ਪਾਪ ਕੀਐ ਨਾ ਉਬਰ ਹੈ ਜੋ ਕੋ ਸਾਤ ਪੂਤ ਹਾਂ ਮਾਰੈ ਤਉ ਅਪਨੋ ਯਹ ਰਾਵ ਉਬਾਰੈ ਦਿਜਬਰ ਸੁਣ ਬਚਨਨ ਗ੍ਰਹਿ ਆਇਓ ਨਿਜ ਰਾਣੀ ਤਨ ਭੇਦ ਜਤਾਇਓ ਤਬ ਤ੍ਰੀ ਸਾਧ ਪੂਤ ਸੰਗ ਲੀਨੇ ਸਰਬ ਮੰਗਲਾ ਕੀ ਬਲਿ ਦੀਨੇ ਸਾਤ ਪੂਤ ਪਿਤ ਹਨੇ ਨਿਹਾਰੇ ਅਸ ਲੈ ਕੰਠ ਆਪਣੇ ਮਾਰੇ ਸੁਰਪੁਰ ਬਾਟ ਜਬੈ ਤਿਨ ਲਈ ਠਾਡੀ ਨਾਰ ਨਿਹਾਰਤ ਪਈ ਵਹਿ ਹਾਥ ਆਪਣੇ ਅਸਲੀਨੋ ਨਿਜ ਪ੍ਰਾਨਨ ਕੋ ਤਰਾਸ ਨਾ ਕੀਨੋ ਰਾਹ ਬਚੈ ਕਰਤਾ ਹੈ ਸੰਭਾਰਿਓ ਗਹਿ ਕਰ ਕੰਠ ਆਪਣੇ ਮਾਰਿਓ ਸਾਤ ਪੂਤ ਹਨ ਪਤਹਿ ਸੰਘਾਰਿਓ ਬਹੁਰ ਮੂੰਡ ਆਪਣੋ ਕਟ ਡਾਰਿਓ ਰਾਵ ਚੱਕਿਓ ਕੌਤਕ ਜਬ ਲਹਿਓ ਸੋਈ ਖੜਗ ਹਾਥ ਮੈਂ ਗਹਿਓ ਸਾਤ ਪੂਤ ਹਮਰੇ ਹਿਤ ਮਾਰੋ ਬਹੁਰੇ ਆਪਣੇ ਨਾਥ ਸੰਗਾਰੋ ਪੁਨੇ ਇਨ ਦੇਹ ਨੇਹ ਮਮ ਦਿਓ ਤ੍ਰਿਗੇ ਰਾਜ ਹਮਾਰੋ ਕੀਓ ਸੋਈ ਖੜਕ ਕੰਠ ਪਰ ਧਰਿਓ ਮਾਰ ਆਪਨੋ ਆਪ ਵਿਚਰਿਓ ਕਿਰਪਾ ਕਰੀ ਤਵ ਤਾਹੇ ਭਵਾਨੀ ਐਸੀ ਭਾਂਤ ਬਖਾਨੀ ਬਾਣੀ ਅੜਿਲ ਇਨ ਕੋ ਲਿਹੋ ਜੀ ਆਏ ਨਾ ਨਿਜ ਬਦ ਕੀਜੀਐ ਰਾਜ ਬਰਸ ਬਹੁ ਕਰੋ ਬਹੁਤ ਦਿਨ ਦੀਜੀਐ ਤਵ ਦੁਰਗਾ ਤੈ ਸਭ ਹੀ ਦਇ ਜਾਏ ਕੈ ਉਹ ਨਿਰਖ ਨਿਰਵਤ ਕੀ ਪ੍ਰੀਤ ਹਰ ਖੋ ਪਜਾਏ ਕੈ ਚਉਪੀ ਐਸੋ ਢੀਠ ਤਮਨ ਪ੍ਰੀ ਕਰਿਓ ਪਤਿ ਪੂਤਨ ਕੇ ਪ੍ਰਾਨਨ ਹਰਿਓ ਬਉਰੋ ਵਧ ਆਪਨੋ ਕਹੂੰ ਕੀਨੋ ਪ੍ਰਾਨ ਬਚਾਏ ਨਿਰਭਤ ਕੋ ਲੀਨੋ ਦੋਹਰਾ ਨਿਰਖ ਸਤਤਾ ਸਭਨ ਕੀ ਜਗ ਜਨਨੀ ਹਰ ਖਾਏ ਸਾਤ ਪੂਤ ਪਤ ਕੇ ਸਹਿਤ ਤੇ ਜੁਤ ਦੈ ਜੀ ਆਏ ਤ੍ਰਿਯ ਚਿਤ੍ਰ ਦੋਹ ਕਰ ਕਰਿਓ ਜੈਸੋ ਕਰੈ ਨ ਕੋਇ ਪੁਰੀ ਚਤਰ ਦਸ ਕੇ ਵਿਖਾਇ ਧਨ ਧਨ ਤੇ ਹੋਏ ਚੌਬੀ ਸਾਧ ਪੂਤ ਮੂਏ ਜੀ ਰਾਏ ਆਪਣੀ ਦੇਹ ਸਹਿਤ ਪਤੀ ਪਾਏ ਨਿਰਭ ਕੀ ਬੜੀ ਆਰਬਲ ਹੋਈ ਐਸੋ ਕਰਤ ਚਿਤਰ ਨਾ ਕੋਈ ਇਤ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 165 165ਵਾਂ ਚਿਤ੍ਰ ਸਮਾਪਤ ਮਸਤ ਸੁਭ ਮਸਤ ਅਭਜੂ